ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹਿਲ ਸੋਇ ਅਸਪਦੀ ਕਰਨ ਕਰਾਮਨ ਕਰਨੈ ਜੋਗ ਜੋ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਨ ਪਾਰਾ ਵਾਰਾ ਹੁਕਮੇ ਧਾਰ ਅਧਾਰ ਗਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾਮੈ ਰਹਾ ਸਮਾਈ ਪ੍ਰਭ ਭਾਵੈ ਮਨੁਖ ਗਤਿ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ ਪ੍ਰਭ ਭਾਵੈ ਤਾਂ ਹਰਿ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੁਹਾ ਸਿਰਿਆ ਕਾ ਆਪ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ ਜੋ ਭਾਵੈ ਸੋ ਕਾ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਾਨੁਖ ਤੇ ਕਿਆ ਪ੍ਰਿਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾ ਸਭ ਕਿਛੁ ਲੈ ਜੋ ਤਿਸ ਭਾਵੈ ਸੋਈ ਕਰੇ ਅਣ ਜਾਣ ਦਿਖਿਆ ਮੈਂ ਰਚੈ ਜੇ ਜਾਣ ਤੇ ਆਪਣੇ ਆਪ ਬਚੈ ਪਰ ਮੇ ਭੁੱਲਾ ਦਾਹ ਦੇ ਸਿਧਾਵੈ ਨਿਮ ਮਾਹੇ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟਿ ਕਛੁ ਨ ਆਵੈ ਤਿਸ ਤਤਕਾਲ ਦਾਹ ਦੇ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸੀ ਘਾਟ ਘੜੀ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਨ ਸਰਬ ਗੋਨਾਥ ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁੰਥੀਓ ਕਬਹੂ ਊਚ ਨੀਤ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਜਿੰਦ ਵਿਵਹਾਰ ਕਬਹੂ ਊਭ ਅਕਾ ਪ੍ਰਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਕਬਹੂ ਨਿਰਤ ਕਰੈ ਬਹੁ ਪਾਤੇ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਨਿਕਰਾਲ ਕਬਹੂ ਸਰਬ ਕੀ ਹੋ ਦਰਵਾਲ ਕਬਹੂ ਏ ਬਹਿ ਬੜ ਰਾਜਾ ਕਬਹੂ ਬੇਖਾਰੀ ਨੀਤ ਕਾ ਸਾਜਾ ਕਬਹੂ ਅਬ ਕੀਰਤ ਮਹਿ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖਾ ਤਿਵ ਹੀ ਰਹੈ ਗੁਰ ਪ੍ਰਸਾਦਿ ਨਾਨਕ ਸੱਚ ਕਹੈ ਕਬਹੂ ਹੋਏ ਪੰਡਿਤ ਕਰੈ ਬਖਿਆਨ ਕਬਹੂ ਮੋਹਨ ਧਾਰੀ ਲਾਵੇ ਧਿਆਨ ਕਬਹੂ ਤੜ ਤੀਰਥ ਇਸਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤੀ ਪਤੰਗ ਹੋਏ ਜੀ ਆਇਨ ਕਿ ਜੋਨ ਪਰ ਮੈਂ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬਹੂ ਸਾਸ ਸੰਗ ਤੇ ਭਾਵੈ ਉਸ ਸਥਾਨ ਤੇ ਬੋਰ ਨਾ ਆਵੇ ਅੰਤਰੀ ਹੋਵੇ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸਹਿ ਪਾਰਦਮ ਕੈ ਸੰਗੇ ਜਿਉ ਜਲ ਮਹਿ ਜਲ ਆਇ ਖਟਾਨਾ ਤਿਉ ਜੋਤੀ ਸੰਗ ਜੋਤੀ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿ